ਸ਼ਲੋਕ ਸੇਈ ਸ਼ਾ ਭਗਵੰਤ ਸੇ ਸੱਚ ਸੰਪੇ ਹਰ ਰਾਸ ਸ਼ਾ ਦੁਨੀਆ ਦੇ ਵਿੱਚ ਹੈਗੇ ਨੇ ਸੰਸਾਰੀ ਧਨ ਵਾਲੇ ਪਰ ਗੁਰਬਾਣੀ ਇਹ ਬੰਦੀ ਹੈ ਯਾਨੀ ਐ ਕਹ ਲੋ ਸੱਚਖੰਡ ਦੀ ਨਿਗਾਹ ਦੇ ਵਿੱਚ ਸ਼ਾ ਹੋਇਆ ਜਿਹਦੇ ਕੋਲ ਸੱਚ ਦੀ ਦੌਲਤ ਹੈ ਸੱਚ ਦੀ ਸੰਪਤੀ ਹੈ ਉਹ ਸੰਪਤੀ ਹੈ ਜਿਹੜੀ ਨਾਸ ਨਹੀਂ ਹੁੰਦੀ ਮਾਇਆ ਵਾਲੀ ਸੰਪਤੀ ਨਹੀਂ ਹੈ ਉਹ ਨਹੀਂ ਜੇ ਹੈ ਤਾਂ ਵੀ ਉਹਦੇ ਨਾਲ ਲਿੰਕ ਨਹੀਂ ਰੱਖਦਾ ਉਹਨੂੰ ਆਪਣੀ ਨਹੀਂ ਮੰਨਦਾ ਸੱਚ ਉਹਦਾ ਆਪਣਾ ਔਰ ਉਹ ਸਤ ਸਰੂਪ ਹੈ ਆਪ ਸੱਚ ਆਪ ਸੱਚ ਹੈ ਔਰ ਸੱਚੇ ਨੂੰ ਕਮਾਇਆ ਖਟਿਆ ਕੀ ਹੈ ਸੱਚ ਉਹਨੇ ਖਟਿਆ ਕੀ ਹੈ ਸੱਚ ਸੱਚ ਦੀ ਸੰਪਤੀ ਇਕੱਠੀ ਕੀਤੀ ਹੈ ਝੂਠ ਨਾਲ ਲਿੰਕ ਰੱਖੇ ਉਹ ਸ਼ਾਇ ਭਗਵੰਤ ਸੇ ਹੀ ਭਗਵੰਤ ਹੈ ਦੇ ਰਾਜ ਨਾਲ ਨਾ ਸ਼ਾਇ ਨਾ ਭਗਵੰਤ ਹੈ ਜਿਹੜੇ ਰਾਜੇ ਹੋਏ ਨੇ ਜਿਨ੍ਹਾਂ ਨੂੰ ਰਾਜ ਕਹਿ ਕੇ ਭਗਵਾਨ ਹਰ ਭਗਵੰਤ ਦਾ ਪਦਵੀ ਦੇਤੀ ਪੰਡਤਾਂ ਨੇ ਘਟਦੇ ਥੇ ਗੀਤਾ ਵਿੱਚ ਸੱਚ ਦਾ ਗਿਆਨ ਨਹੀਂ ਹੈ ਰਾਮਚੰਦਰ ਨੇ ਸੱਚ ਦਾ ਗਿਆਨ ਨਹੀਂ ਕਰਾਇਆ ਜਿਨ੍ਹਾਂ ਨੇ ਸੱਚ ਦਾ ਗਿਆਨ ਕਰਾਇਆ ਦਸ ਅਵਤਾਰਾਂ ਨੇ ਉਹਨਾਂ ਦੀ ਗੱਲ ਦਾ ਸੰਭਾਸ਼ਣ ਲਿਖੀ ਹੈ ਜਿਵੇਂ ਰਵਿਆ ਰਾਮ ਹਮਾਰਾ 14 ਅਵਤਾਰ ਤਾਂ ਕੱਟਦੇ 10 ਤਾਂ ਰੱਖਦੇ 10 10 ਹੀ ਭਗਵੰਤ ਤੇ ਦੌਲਤ ਦਾ ਇਕੱਠੀ ਕਰਕੇ ਸਾਰਿਆਂ ਦੀ ਇੱਕ ਥਾਂ ਢੇਰ ਲਾਤਾ ਉਹਨਾਂ ਨੇ ਵੀ ਆ ਲੈ ਜੋ ਖਾਓ ਖਾਓ ਪਰ ਸੱਚ ਦਾ ਉਪਦੇਸ਼ ਕਰੋ ਦੌਲਤ ਨਾਲ ਨਹੀਂ ਪ੍ਰੇਮ ਕੀਤਾ ਸੱਚ ਨਾਲ ਪ੍ਰੇਮ ਕੀਤਾ ਪ੍ਰਚਾਰ ਸੱਚ ਦਾ ਕਰੋ ਸੱਚ ਨੂੰ ਉੱਤੇ ਕਰ ਦਿਓ ਦੌਲਤ ਨੂੰ ਥੱਲੇ ਕਰ ਦਿਓ ਦੌਲਤ ਖਾਤਰ ਜੇ ਝੂਠਾ ਪ੍ਰਚਾਰ ਕਰਦੇ ਹੋ ਤਾਂ ਦੌਲਤ ਲੈ ਲਓ ਜਿੰਨੀ ਮਰਜ਼ੀ ਤੇ ਖੁੱਲਾ ਫੁੱਲਾਈਓ ਇਹਦੇ ਖਾਦਾ ਝੂਠ ਵੱਲ ਨਾ ਜਾਓ ਸੱਚ ਬੋਲੇ ਰਹੋ ਜੇ ਫੇਰ ਵੀ ਨਹੀਂ ਮੰਨਦੇ ਉਪਲਬਧ ਕਿਉਂ ਨਹੀਂ ਕੋਈ ਬੰਨੂਗਾ ਫਿਰ ਸ਼ਕਤੀ ਉਹਦੀ ਰਾਜੇ ਦੀ ਉਹ ਭਗਵਾਨ ਸੀ ਆ ਹਾਂ ਸੱਚ ਦਾ ਪ੍ਰਚਾਰ ਕਿਸੇ ਕੋ ਨਹੀਂ ਹੈ ਸੱਚ ਦਾ ਗਿਆਨੀ ਹੋਵੇ ਤੇ ਲੈ ਉਹਨੂੰ ਆਪਣੇ ਤੋਂ ਸੱਚ ਦਾ ਗਿਆਨ ਸੀ ਸਾਰੇ ਵਿਦਵਾਨ ਇਕੱਠੇ ਕਰਕੇ ਡਿਸਕਸ ਕੀਤਾ ਸੱਚ ਕੀ ਹੈ ਆਪ ਗਿਆਨ ਕਰਾ ਸੱਚ ਹੈ ਸ਼ਕਤੀ ਨਾਲ ਲਾਗੂ ਕੀਤਾ ਰਾਜ ਜਿਹੜਾ ਤਾਕਤ ਸੀ ਰਾਜ ਦੀ ਉਹ ਸੱਚ ਨੂੰ ਉੱਤੇ ਲਿਆਉਣ ਵਾਸਤੇ ਵਰਤੀ ਉਹੀ ਕੰਮ ਖਾਲਸੇ ਨੇ ਕਰਨਾ ਖਾਲਸਾ ਕਾਲਪੁਰਖੀ ਫੌਜ ਹੈ ਸੱਚ ਸੰਭਾਲਾ ਰਾਜਾ ਨਹੀਂ ਇੱਥੇ ਕੋਈ ਵੀ ਬਣੂਗਾ ਰਾਜਾ ਉਹੀ ਰਹੂਗਾ ਰਾਜਾ ਕੌਣ ਹੈ ਰਾਜਾ ਸੱਚ ਹੁਕਮ ਦਾ ਹੈ ਉਹ ਸੱਚ ਖੰਡ ਦਾ ਹੁਕਮ ਜਿਹੜੇ ਚੱਲਦਾ ਨਾ ਹੁਣ ਚੱਲਦਾ ਤਾਂ ਹੁਣ ਵੀ ਹੈ ਪਰ ਮੰਨਦਾ ਨਹੀਂ ਕੋਈ ਬਾਹਰ ਜਾ ਨਹੀਂ ਸਕਦਾ ਮੰਨਦਾ ਵੀ ਨਹੀਂ ਬਾਹਰ ਨਹੀਂ ਜਾ ਸਕਦਾ ਜੇਲ੍ਹ 'ਚ ਵੀ ਹੈ ਸਰਕਾਰ ਦੇ ਫਿਰ ਨਹੀਂ ਮੰਨਦੇ ਕਹਿੰਦੇ ਜਿਹੜਾ ਜਿਹੜਾ ਮਨਜ਼ੂਰ ਹੈ ਪਰ ਕਰਾਂਗੇ ਆਪਣੀ ਮਰਜ਼ੀ ਬਸ ਫਿਰ ਹੁਕਮ ਮੰਨ ਕੇ ਜੇਲ੍ਹ ਚੋਂ ਬਾਹਰ ਵੀ ਨਿਕਲ ਜਾਣਗੇ ਹੁਕਮ ਮੰਨਣ ਦੀ ਆਦਤ ਪਾਉਣੀ ਹੈ ਇਹਨਾਂ ਨੂੰ ਹੁਕਮ ਮੰਨਣ ਦੇ ਵਿੱਚ ਤੁਹਾਡਾ ਭਰ ਨਹੀਂ ਹੈ ਯਾਨੀ ਇਹ ਸੀਗਾ ਜਿਹੜੀ ਗੱਲ ਹੈ ਨਾ ਉੱਥੇ ਹੁੰਦੀ ਪਰਉਪਕਾਰ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਉਮਾਹਾ ਜਿਹੜਾ ਲਫ਼ਜ਼ ਹੈ ਉਹ ਆਇਆ ਉੱਥੇ ਉਹਦੇ ਅੰਦਰ ਉਮਾਹਾ ਕੀ ਹੈ ਪਰਉਪਕਾਰ ਦਾ ਸਾਰਾ ਖਜ਼ਾਨਾ ਲੁੱਟਿਆ ਉੱਥੇ ਖੋਲਤਾ ਉਪਕਾਰ ਵਾਸਤੇ ਲੋਕਾਂ ਨੂੰ ਸੱਚ ਦੱਸੋ ਪਰਉਪਕਾਰ ਸੀ ਜਿਹਨੂੰ ਦੌਲਤ ਦੀ ਭੁੱਖਾ ਲੈ ਜੋ ਖਜ਼ਾਨਾ ਖੁੱਲ੍ਹ ਜਾਏ ਜਿੰਨਾ ਮਰਜ਼ੀ ਲੈ ਜਾਓ ਲੋੜ ਅਨਸਾਰ ਜਾਉ ਲਿਆ ਕੇ ਰੱਖ ਲੂ ਫੇਰ ਕਿਹੜਾ ਨਾਲ ਲੈ ਜੂ ਉਹ ਫालतू ਕਿਉਂ ਫालतू ਖਰਚੇ ਕਰੂ ਕਿਉਂ ਜਦੋਂ ਸੱਚ ਦਾ ਪ੍ਰਚਾਰ ਕਰੂ ਉਹਨੂੰ ਖਰਚ ਵੀ ਹਿਸਾਬ ਦਾ ਕਰਨਾ ਪੈਣਾ ਹੈ ਵੱਧ ਕਰਦਾ ਹੀ ਨਹੀਂ ਨਹੀਂ ਪ੍ਰਚਾਰ ਨਹੀਂ ਹੁੰਦਾ ਨਾਨਕ ਸੱਚ ਸੁਚੀ ਪਾਈਐ ਤੇ ਸੰਤਨ ਕੇ ਪਾਸ ਜਿਹੜੇ ਭਗਵੰਤ ਨੇ ਜਿਹਨਾਂ ਕੋਲ ਸੱਚ ਰਾਸ ਹੈ ਜੇ ਸੱਚ ਦੀ ਪ੍ਰਾਪਤੀ ਕਰਨੀ ਹੈ ਅਸੁੱਚ ਦੀ ਪ੍ਰਾਪਤੀ ਕਰਨੀ ਸੁੱਚ ਕੀ ਹੁੰਦੀ ਪਹਿਲਾਂ ਸੱਚ ਸੁਣ ਕੇ ਹਿਰਦਾ ਸੁੱਚਾ ਹੁੰਦਾ ਪਹਿਲੀ ਸਟੇਜ ਹੈ ਸੁੱਚ ਹੋਵੇ ਤਾਂ ਸੱਚ ਪਾਈ ਜਿੰਨਾ ਚਿਰ ਹਿਰਦਾ ਸੁੱਚਾ ਨਹੀਂ ਵਿੱਚ ਸੱਚ ਨਿਵਾਸ ਨਹੀਂ ਕਰਦਾ ਸੱਚ ਟਿਕਦਾ ਨਹੀਂ ਪਹਿਲਾ ਵਕਾਰ ਛੱਡੇ ਜਾਂਦੇ ਭੰਡਾ ਧੋਤਾ ਜਾਂਦਾ ਵੈਸ ਤੂੰ ਫਰੇ ਕੋ ਤੋ ਦੂਤੇ ਕੋ ਜਾਓ ਜਿਹੜੀਆਂ ਦੂਜੀਆਂ ਮਤਾਂ ਦੀ ਗੰਦ ਪਾਇਆ ਹੋਇਆ ਅੰਦਰ ਉਹ ਮਨੌਤਾਂ ਦਾ ਉਹ ਛੱਡੀਆਂ ਉਹਦੇ ਬਾਅਦ ਸੱਚ ਟਿਕਦਾ ਆ ਕੇ ਉਹਦੇ ਬਾਅਦ ਸ਼ਬਦ ਪ੍ਰਗਟ ਹੁੰਦਾ ਹੈ ਨਾਨਕ ਸੱਚ ਸੁਚ ਦੋ ਚੀਜ਼ਾਂ ਸੁਚ ਵੀ ਉੱਥੇ ਪ੍ਰਾਪਤ ਹੋਣੀ ਹੈ ਸੁਚ ਪਾਈਏ ਤਹ ਸੰਤਨ ਕੇ ਪਾਸ ਸੰਤਨ ਕੇ ਪਾਸ ਉਹਨਾਂ ਸੰਤਾਂ ਕੋਲੋਂ ਸੱਚਾ ਸੁਚ ਮਿਲਦੀ ਹੈ ਉਹਨਾਂ ਨੂੰ ਇਹ ਸੰਤ ਬਣਿਆ ਨਾਨਕ ਨੇ ਜਿਨ੍ਹਾਂ ਦੇ ਕੋਲ ਸੱਚ ਮਿਲਦਾ ਸੀ ਸੱਚ ਸੰਪਰਹਾ ਰਾਸ ਬਾਕੀ ਸੰਤ ਨਹੀਂ ਨਾਲ ਸੰਤ ਮਿਲਿਆ ਸੱਚ ਮਿਲਿਆ ਜੇ ਸੱਚ ਨਹੀਂ ਦੱਸ ਸਕਦਾ ਜਿਹਦੇ ਕੋਲ ਸੱਚ ਦਾ ਗਿਆਨ ਨਹੀਂ ਹੈ ਜਿਹੜਾ ਕਹਿੰਦਾ ਮਾਲਾ ਫੜ ਲਓ ਨਾਮ ਜਪ ਲਓ ਝੂਠ ਹੈ ਉਹ ਦੱਸੇ ਮੇਰਾ ਛੁਟਕਾਰਾ ਕਿਵੇਂ ਹੋਊਗਾ ਮਾਲਾ ਨਾਲ ਕੀ ਹੋਊਗਾ ਫੇਰ ਕੀ ਹੋਊਗਾ ਕਿੰਨਾ ਚਿਰ ਫੇਰ ਨਹੀਂ ਹੋਊਗਾ ਆ ਮੰਤਰ ਕਹਿੰਦਾ ਫਿਰ ਦੂਆ ਬਦਲਣਾ ਕਿਉਂ ਬਦਲਣਾ ਇਹ ਕਿਉਂ ਨਹੀਂ ਬਦਲ ਸਾਰੀ ਗੱਲ ਸਮਝਾਓ ਸਮਝਾਉਣਾ ਕੋਈ ਨਹੀਂ ਕਿਉਂਕਿ ਹੋਵੇ ਕੋਣ ਕੋ ਤਾਂ ਸਮਝਾਵੇ ਜੇ ਮਾੜਾ ਤਾਂ ਕੁਝ ਮਿਲਦਾ ਹੋਵੇ ਤਾਂ ਸਮਝਾਉਣ ਸਭ ਠੱਗੀ ਹੈ ਧਰਮ ਦੇ ਨਾਲ ਠੱਗੀ ਨੂੰ ਨਗਾ ਕੀਤਾ ਸੀ ਉਹ ਸੰਤੇ ਆਵੜੇ ਫਿਰ ਮਾੜਾ ਵਿੱਚ ਦੇਣ ਲੱਗੇ ਲਿਆ ਕੇ ਲੋਕਾਂ ਨੂੰ ਚੇਲੇ ਬਣਾ ਲੈ ਮਾਲਾ ਫੇਰੀ ਜਾਓ ਗੁਰਬਾਣੀ ਪੜ੍ਹਨੀ ਬੰਦ ਕਰਤੀ ਗੁਰਬਾਣੀ ਜੇ ਪੜਨਗੇ ਲੋਕ ਫਿਰ ਠੱਗੀ ਫੜ ਲੈਣਗੇ ਸੰਤਾਂ ਦੀ ਗੁਰਬਾਣੀ ਦਾ ਪੜਨ ਦਿੱਤੀ ਨਹੀਂ ਜੇ ਪੜਾਈ ਦਾ ਅਰਥ ਬਦਲਦੇ ਅਰਥ ਬਦਲ ਕੇ ਦੇਤੇ ਪੜਨ ਨੇ ਪਹਿਲਾਂ ਹੀ ਕੋਈ ਬਾੜਾ ਹੈ ਹੀ ਪੜਨ ਦੀ ਬਾੜਾ ਹੈ ਹੀ ਪੜਨ ਦਾ ਸੰਬੰਧ ਤੋਤੀ ਕਾ ਤੇ ਜਮਾ ਦੀ ਜਿੱਤੇ ਬਾੜਾ ਹੋਵੇ ਤੇ ਤੋਤੀ ਟਿੱਕਾ ਨਾਲ ਤੋਤੀ ਕਾ ਛੱਡਿਆ ਇਕੱਲੀ ਬਾੜਾ ਲੈ ਕੇ ਸਿੱਖ ਬਣ ਗਈ ਸਾਡੇ ਪੰਜ ਕਕਾਰਾਂ ਦੀ ਮਾਲਾ ਹੈ ਕਿੱਥੇ ਸਾਡੇ ਘਰ ਚ ਮਾਲਾ ਕਿਵੇਂ ਆ ਬੜੀ ਸਾਡੇ ਤਾਂ ਪੰਜ ਨੇ ਪ੍ਰਕਾਰ ਇੱਥੇ ਗੁਰੂ ਨਾਨਕ ਦੇਵ ਮਾਲਾ ਪਾਈ ਹੋਈ ਹੈ ਸਭ ਠੰਗੀ ਹੈ ਸ੍ਰੀ ਚੰਦ ਖੁਦਰੀ ਮਾਲਾ ਫੇਰ ਰਿਹਾ ਸਮਾਧੀ ਵਾਲੇ ਦਾ ਮਾਲਾ ਨਹੀਂ ਫੇਰਦੇ ਸਮਾਧੀ ਵਾਲੇ ਦਾ ਆਕੜ ਕੇ ਪੱਥਰ 'ਤੇ ਬੈਠਦੇ ਨੇ ਉਹ ਤਾਂ ਹਿੱਲੇ ਨਹੀਂ ਸਕਦੇ ਤਾਂ ਆਖਰੀ ਜਮੂ ਸਕਦੇ ਇਹ ਮਾਲਾ ਫੇਰ ਨਾਲੇ ਦਾ ਦੂਜੇ ਨੇ ਵੈਸ ਨੂੰ ਪਿਆ ਤੋਂ ਕਿਆ ਪਿਆ ਮਾਲਾ ਮੈਲੀ ਚਾਰ ਤੇ ਨੂੰ ਸੰਤ ਨੇ ਸਾਰੇ ਵਿਸ਼ਨੂੰ ਦੇ ਬਣਾਏ ਹੋਏ ਆ ਜਿਹੜਾ ਸੰਸਾਰੀ ਸੁੱਖ ਹੈ ਵਿਸ਼ਨੂੰ ਨੇ ਨਹੀਂ ਤਿਆਗਿਆ ਹੈਗਾ ਬ੍ਰਹਮਾ ਔਰ ਦਾ ਨੇ ਸੰਸਾਰੀ ਸੁੱਖ ਤਿਆਗਿਆ ਮਤਲਬ ਸੰਸਾਰੀ ਸੁਖ ਨਾਲ ਜੁੜੇ ਨੇ ਸਾਰੇ ਸੰਤ ਇਹ ਮਾਲਾ ਵਾਲੇ ਦੂਏ ਸੁਖ ਦੀ ਗੱਲੇ ਨਹੀਂ ਹੈ ਨਾ ਸਮਾਧੀ ਵਾਲਿਆਂ ਦੇ ਨਾਲ ਅਟੈਕ ਨਹੀਂ ਕੀਤਾ ਗੁਰੂ ਅਮਰਦਾਸ ਜਿਹਨਾਂ ਇਹਨਾਂ ਵਾਲਿਆਂ ਦੇ ਕੀਤਾ ਹੈ ਅਟੈਕ ਚਿੱਟੇ ਕੱਪੜੇ ਵਾਲਿਆਂ ਤਾਂ ਧਾਵੇਂ ਕੱਪੜੇ ਵਾਲਿਆਂ ਦੇ ਨਹੀਂ ਕੀਤਾ ਹੈ ਉਹ ਕਦੇ ਨਹੀਂ ਕੀਤਾ ਉਹਨਾਂ ਦੀ ਗੱਲ ਦੱਸੀ ਆ ਵੀ ਆਹ ਸ਼ਬਦ ਨਹੀਂ ਭਾਈ ਆਹ ਸ਼ਬਦ ਜਿਹਨੇ ਤਿਆਗ ਕੀਤਾ ਮਾਇਆ ਦਾ ਉਹਨੂੰ ਉਹ ਇਮਾਨਦਾਰ ਬੰਦਰ ਵੇ ਅਸਲ 'ਚ ਇਮਾਨਦਾਰ ਹੈ ਭਗਤੀ ਕਰ ਤੂੰ ਇਹਨੂੰ ਸਮਝ ਨਹੀਂ ਹੈ ਉਹਨੂੰ ਸਮਝ ਦੀ ਕਮੀ ਮੰਨੀ ਜੋਗੀਆਂ ਨਾਲ ਤਾਂ ਗੱਲ ਕੀਤੀ ਹੈ ਵੀ ਬੇਸਮਝ ਨੇ ਘਰ-ਵਾਰ ਤਿਆਗੀ ਫਿਰਦੇ ਨੇ ਜੁੱਤੀ ਤੱਕ ਪਾਉਂਦੇ ਨਹੀਂ ਕਪੜਾ ਤੱਕ ਪਾਉਂਦੇ ਨਹੀਂ ਸ਼ਹਿਰਾਂ 'ਚ ਰਹਿੰਦੇ ਨਹੀਂ ਖਾਣ ਪੀਣ ਦੀ ਇਹਨਾਂ ਨੂੰ ਨਹੀਂ ਸਮਝ ਦੀ ਕਮੀ ਹੈ ਬਾਕੀ ਇਮਾਨਦਾਰੀ ਦਾ ਭਗਤੀ ਕਰਨੀ ਚਾਹੁੰਦੇ ਇਹਨਾਂ ਦੇ ਤਾਂ ਇਹ ਇੰਪ੍ਰੈਸ਼ਨ ਲਿਆ ਹੈ ਭਗਤ ਕਬੀਰ ਵੀ ਕਹਿੰਦਾ ਕਹਿੰਦਾ ਸੁਖ ਮੰਗਾ ਦੁੱਖ ਅੱਗੇ ਆਣਾ ਜੇ ਸੁਖ ਮੰਗਾਣਾ ਜਿਹੜੇ ਸੁਖ ਮੰਗਣ ਤੋਂ ਬਾਅਦ ਦੁੱਖ ਪੈਦਾ ਹੋ ਜਵੇ ਦੁੱਖ ਆ ਜਵੇ ਜਾਂ ਦੁੱਖ ਆਉਣ ਦੀ ਸੰਭਾਵਨਾ ਹੋਵੇ ਸੋ ਸੁਖ ਹਮੂਨ ਮੰਗਿਆ ਭਾਵੇਂ ਉਹ ਸੁਖ ਮੈਂ ਨਹੀਂ ਮੰਗਦਾ ਮੈਨੂੰ ਨਹੀਂ ਚੰਗਾ ਲੱਗਦਾ ਸੁਖ ਮੰਗਣਾ ਤੂੰ ਦੁੱਖ ਤਾਂ ਫੇਰ ਆ ਜਾਣਾ ਉਹਦੇ ਬਾਅਦ ਜਿਸ ਸੁਖ ਤੇ ਸ਼ਿਵ ਬ੍ਰਹਮ ਡਰਨਾ ਜਿਹੜੇ ਸੁਖ ਤੋਂ ਸ਼ਿਵੀ ਬ੍ਰਹਮਾ ਦੋਏ ਡਰਦੇ ਨੇ ਹੁਣ ਸ਼ਿਵਜੀ ਬ੍ਰਹਮਾ ਜਿਹੜੇ ਸੁਖ ਤੇ ਡਰਦੇ ਨੇ ਸੰਸਾਰੀ ਲੋਕ ਸੁਖ ਅਲਪ ਸੁਖ ਇਹਨੂੰ ਅਲਪ ਸੁਖ ਕਹਿੰਦੇ ਉਹ ਕੀ ਮੰਗਦੇ ਨੇ ਉਹ ਮੰਗਦੇ ਨੇ ਪਰਮ ਸੁਖ ਅਲਪ ਸੁਖ ਸੁਖ ਛਾੜ ਪਰਮ ਸੁਖ ਪਾਵਾ ਇਹ ਤਰੀਆ ਉਹ ਕੰਤ ਕਹਾਓ ਵਿਸ਼ਨੂੰ ਵਾਲੇ ਦਾ ਛੱਡ ਦਿੱਤੇ ਬਾਹਰ ਕੱਢ ਦਿੱਤੇ ਇਸ ਲਾਈਨ ਤੋਂ ਛੇ ਵਾਰ ਬ੍ਰਹਮਾ ਵਾਲੇ ਨੇ ਹੁਣ ਨਾਨਕ ਬ੍ਰਹਮਾ ਦਾ ਅਵਤਾਰ ਬ੍ਰਹਮ ਗਿਆਨੀ ਹੈ ਭਗਤ ਬ੍ਰਹਮ ਗਿਆਨੀ ਨੇ ਸ਼ਿਵ ਵਾਲੇ ਵੀ ਡਰਦੇ ਨੇ ਅਰਧ ਸੁਖ ਤੋਂ ਤਾਂ ਉਹਨਾਂ ਨੂੰ ਉਪਦੇਸ਼ ਕਰਦੇ ਨੇ ਇਹਨਾਂ ਨੂੰ ਤਾਂ ਝੂਠੇ ਕਿਹਾ ਮਾਲ ਵਾਲਿਆਂ ਨੂੰ ਗਰਾਉਂਡ ਹੈ ਸਾਰੀ ਇਹ ਤਾਂ ਨਰੇ ਠੱਗ ਨੇ ਬਨਾਰਸ ਦੇ ਜਿਹੜੇ ਜਿਹਨਾਂ ਜਪ ਮਾਲੀਆਂ ਉੱਥੇ ਵੀ ਮਾਲ ਵਾਲਿਆਂ ਦੀ ਗੱਲ ਹੈ ਲੋਟੇ ਹੱਥ ਨੇ ਵਾਦੋ ਵਗੇ ਕਪੜੇ ਨੇ ਚਿੱਟੇ ਕਪੜੇ ਨੇ ਓਏ ਹਰ ਕੇ ਸੰਤਨਾ ਆਖੀਏ ਬਾਨਾਰਸ ਕੇ ਠੱਗ ਉੱਥੇ ਵੀ ਮਾਲ ਵਾਲਿਆਂ ਦੀ ਗੱਲ ਹੈ ਇਹਨਾਂ ਨੇ ਮਾਲਾ ਫੜਾਈ ਹੈ ਨੂੰ ਆਪਣੇ ਘਰ ਮਾਲਾ ਫੜਾਤੀ ਵੀ ਸਾਡੇ ਅਸੀਂ ਉਹ ਹੀ ਆ ਆਪਣੇ ਨੂੰ ਸੰਤ ਪ੍ਰੋਜੈਕਟ ਕਰਤਾ ਡੇਰੇ ਬਣਾ ਲਏ ਬਥੇਰੇ ਲੋਕ ਠੱਗ ਲਏ ਬੇਵਕੂਫ ਬਣਾ ਲਏ ਆਖਰ ਝੂੜ ਦਾ ਅੰਤ ਤਾਂ ਆਉਂਦਾ ਹੀ ਹੈ ਅੰਤ ਕਿਹੜੀ ਚੀਜ਼ ਦਾ ਨਹੀਂ ਕੂੜ ਨਿਖੁੱਟਿਆ ਨਾਨਕਾ ਔੜ ਸੱਚ ਰਹੀ ਕੂੜ ਦਾ ਅੰਤ ਆਉਣਾ ਹੀ ਸੀ ਹੁਣ ਇਹ ਸਾਬਤ ਕਰ ਰਹੀ ਅਸੀਂ ਕੁਝ ਝੂਠੇ ਨਹੀਂ ਹੈ ਖਾਤਾ ਲਿਆ ਪਾਲਦਾ ਦਿੱਤੇ ਸੰਗਤ ਨੇ ਉਹਨੇ ਸਾਬਤ ਕਰਨ ਅਸੀਂ ਜੋ ਕੀਤਾ ਅਸੀਂ ਜੋ ਹੈਗਾ ਅਸੀਂ ਗੁਰਮਤਿ ਦਾ ਪ੍ਰਚਾਰ ਕੀਤਾ ਸਾਬਤ ਇਹ ਕਰਨਾ ਇਹ ਮਾੜਾ ਕਿਉਂ ਫੜੀ ਹੋਈ ਹੈ ਮਾੜਾ ਕੀ ਕਰੂਗੀ ਕੀ ਤੁਹਾਡੇ ਵੱਡੇ ਵਿੜਿਆਂ ਨਾਲ ਪੜਦੀ ਕੀ ਤੁਹਾਡੇ ਕੋਲ ਹੋਰ ਦਾ ਬਾਣੀ ਕੀ ਕਹਿੰਦੀ ਹੈ ਤੁਸੀਂ ਕੀ ਕਰਦੇ ਹੋ ਉਹ ਤਾਂ ਹੁਣ ਇਹਨਾਂ ਤੇ ਜਵਾਬ ਪੁੱਛਿਆ ਜਾਊਗਾ ਸਮਾਂ ਆ ਗਿਆ ਹਾਂਜੀ